ਉਹਨਾਂ ਜਿਨ੍ਹਾਂ ਨੂੰ ਪੜ ਕੇ ਆਪਣੀ ਬੀਬੀ ਵਿੱਚ ਇੰਤਖਾਰ ਪੈਦਾ ਹੁੰਦਾ ਹੈ ਬ੍ਰਹਮਾਨੰਦ ਦਾ ਗੁਟਕਾ ਪੜਨਾ ਮੁਤਫਰਕ ਪੁਸਤਕਾਂ ਜਿਹੜੀਆਂ ਹਨ ਸਾਡੀਆਂ ਧਾਰਮਿਕ ਮਦਰ ਦੇ ਵਿੱਚ ਚੰਗੀਆਂ ਮੰਨੀਆਂ ਗਈਆਂ ਹਨ ਉਹਨਾਂ ਦਾ ਪਾਠ ਕਰਨਾ ਪੁਸਤਕਾਂ ਦਾ ਚੰਗੀਆਂ ਪੁਸਤਕਾਂ ਦਾ ਪਾਠ ਕਰਨਾ ਵੀ ਇੱਕ ਚੰਗੀ ਆ ਪੁਸਤਕਾਂ ਪੜਨੀਆਂ ਜਿਹਨਾਂ ਨਾਲ ਮਨ ਇੱਕ ਆਗਰ ਹੁੰਦੀ ਹੈ ਚਪੇੜਾ ਪੈਰ ਮੂੰਹ ਤੇ ਉਹ ਆ ਕੰਮ ਛੱਡ ਦੇ ਤੇ ਆ ਕੰਮ ਛੱਡ ਦੇ ਉਹ ਵੀ ਇੱਕ ਸੰਗਤ ਚੰਗੀ ਤੇ ਦੂਸਰੀ ਹੈ ਸੰਤਾਂ ਦੀ ਸੰਗਤ ਸਾਧੂਆਂ ਦੀ ਸੰਗਤ ਉਹ ਪੁਸਤਕਾਂ ਦੀ ਸੰਗਤ ਨਾਲ ਚੱਲਦੀ ਹੈ ਕਿਉਂ ਪੁਸਤਕ ਵਿੱਚ ਜੇ ਗਲਤ ਗੱਲ ਲਿਖੀ ਹੈ ਤਾਂ ਗਲਤ ਲਿਖੀ ਜਾਏ ਉਹ ਪੁੱਛਾਂਗੇ ਕਿੱਥੋਂ ਜਾ ਕੇ ਹੁਣ ਗੁਰਬਾਣੀ ਵਿੱਚ ਪੰਗਤੀਆਂ ਮੈਂ ਪੜ੍ਹਨੀਆਂ ਨੇ ਵਿਚਾਰ ਤੁਸਾਂ ਕਰਨਾ ਮੈਂ ਉਹਦਾ ਅਰਥ ਨਹੀਂ ਕਰਨਾ ਮੈਂ ਉਹਦਾ ਵਿਸ਼ਲੇਸ਼ਣ ਨਹੀਂ ਕਰਨਾ ਇੱਕ ਇਹ ਪੰਕਤੀ ਆਉਂਦੀ ਏ ਭਾਈ ਪਿਤਰਾਂ ਨੂੰ ਜਦੋਂ ਦਿੰਦੇ ਨੇ ਨਾ ਇਹ ਹਿੰਦੂ ਮਾਤਾ ਅਨੁਸਾਰ ਤੇ ਮਾਰੇ ਕਹਿੰਦੇ ਨੇ ਕਿ ਪਿੱਤਰ ਵੀ ਬੱਕਰੇ ਕਹੋ ਕਿਉਂ ਪਾਵੇਂ ਤੇ ਕੌਵਾ ਕੂਕਰ ਖਾਈ ਇਹ ਦਾ ਕਿਤਰਾ ਨੂੰ ਕਿੱਥੇ ਮਿਲਦਾ ਇਹ ਤਾਂ ਕਾਂ ਕੁਤੇ ਖਾ ਜਾਂਦੇ ਨੇ ਕੰਡਮ ਕੀਤਾ ਇਸ ਗੱਲ ਇੱਕ ਥਾਂ ਜਾ ਕੇ ਲਿਖ ਦਿੰਦੇ ਨੇ ਇਹ ਮੁਹਾਕਾ ਕਰਨੋ ਹੈ ਕਰਮ ਕਿਤਰੀ ਦੇ ਅੱਗੇ ਵੱਧ ਸਿਆਣਿਆ ਕਿਤਰੀ ਚੋਰ ਕਰੇ ਆਂਦੇ ਨੇ ਜੇ ਚੋਰ ਚੋਰੀ ਕਰਕੇ ਤੇ ਪਿਤਰਾਂ ਦੇ ਵਿੱਚ ਦਾਨ ਕਰਦਾ ਨਾ ਤੇ ਗਵਾਂਡੀਆਂ ਦੀ ਕੜਾਈ ਜਰਾ ਕੇ ਦਾਨ ਕਰ ਦਿੱਤੀ ਤੇ ਉਹ ਪਿਤਰਾਂ ਨੂੰ ਪਹੁੰਚ ਗਈ ਤੇ ਗਵਾਂਢੀਆਂ ਦੇ ਵੀ ਪਿੱਤਰ ਉੱਥੇ ਨੇ ਤੇ ਇਹਦੇ ਪਿੱਤਰ ਵੀ ਉੱਥੇ ਨੇ ਤੇ ਜਦੋਂ ਦੋਵੇਂ ਪਿੱਤਰ ਉੱਥੇ ਇਕੱਠੇ ਹੋਣਗੇ ਤੇ ਗਵਾਂਢੀਆਂ ਨੂੰ ਪਹੁੰਚ ਗਈ ਕੜਾਈ ਤੇ ਗਵਾਂਢੀਆਂ ਨੇ ਸਿਧਾਨ ਲੈਣੀ ਉਹ ਤੇ ਸਾਡੀ ਕੜਾਈ ਚੋਰੀ ਕਰਕੇ ਬਾਹਰ ਕੀਤੀ ਸੀ ਉਹ ਫਿਰ ਪਿੱਤਰਾਂ ਨੂੰ ਵੀ ਚੋਰ ਬਣਾ ਦੇਗਾ ਇੱਥੇ ਤੇ ਕੜਾਈਆਂ ਪਹੁੰਚਣ ਨਹੀਂ ਹੋਈਆਂ ਨੇ ਤੇ ਦੂਜੇ ਪਾਸੇ ਆ ਮੇਰੇ ਕਾਹ ਕੁੱਤੇ ਖਾ ਜਾਂਦੇ ਇਹਦਾ ਹੁਣ ਤੁਸੀਂ ਵਿਚਾਰ ਕਰਨਾ ਹੈ ਲਿਖ ਦਿੱਤੀਆਂ ਨੇ ਪੰਕਤੀਆਂ ਪਰ ਜਦ ਤੱਕ ਕਿਸੇ ਕਿਸੇ ਦੇਹਤਾਰੀ ਸੰਤ ਗੁਰੂ ਦੀ ਚਰਨੀ ਨਾ ਜਾਓਗੇ ਤੁਹਾਨੂੰ ਪਤਾ ਨਹੀਂ ਲੱਗਣਾ ਕਿ ਇਹਦਾ ਹੈ ਦੋਵੇਂ ਸੱਚੀਆਂ ਹੁਣ ਘਰ ਜਾ ਕੇ ਆਪਣੇ ਦਿਮਾਗ ਤੋਂ ਥੋੜਾ ਜਿਹਾ ਬੋਝ ਪਾਓ ਕਿ ਕਿਸ ਤਰ੍ਹਾਂ ਦੋਵੇਂ ਸੱਚੀਆਂ ਨੇ ਇੱਕ ਥਾਂ ਇਹ ਲਿਖ ਦਿੱਤਾ ਕੰਟਮ ਕੀਤਾ ਫਰੀਦ ਨੂੰ ਜਦੋਂ ਉਹਨੇ ਆਖਿਆ ਕਿ ਮੇਰੇ ਚ ਰੱਤ ਕੋਈ ਨਹੀਂ ਸਰੀਰ ਆਸੇ ਤਰ੍ਹਾਂ ਦਾ ਤੇ ਉਹ ਆਂਦੇ ਨੇ ਇਹ ਤਨ ਸਭੋ ਰੱਤ ਹੈ ਰੱਤ ਦੇ ਤਨ ਦਾ ਕੋਈ ਉਹਨੂੰ ਤੇ ਆਖਿਆ ਰੱਤ ਤੋਂ ਬਗੈਰ ਤਾਂ ਨਹੀਂ ਹੋ ਸਕਦਾ ਤੇ ਆਪ ਫਿਰ ਫੋਰਸ ਦੀ ਵਾਰ ਵਿੱਚ ਕਹਿੰਦੇ ਨੇ ਜੇ ਤਨ ਕੋਲੂ ਪੀੜੀਏ ਤੇ ਰੱਤ ਨਾ ਭੋਰੀ ਜੇ ਇਹ ਕੋਲੋਂ ਕੋਲੂ ਵਿੱਚ ਪੀੜੀਏ ਤੇ ਫਿਰ ਮੇਰੇ ਸਰੀਰ ਤੋਂ ਇੱਕ ਰਤ ਭੋਰੀ ਨਹੀਂ ਨਿਕਲਦੀ ਉੱਥੇ ਵੀ ਉਹਨੂੰ ਆਂਦੇ ਨੇ ਰਤ ਕੋਈ ਜੋ ਉੱਥੇ ਹੈ ਵੀ ਰਤ ਬਗੈਰ ਸਰੀਰ ਨਹੀਂ ਉੱਥੇ ਦਾ ਉੱਥੇ ਆਂਦੇ ਨੇ ਤਨ ਵਿੱਚ ਕੋਲੂ ਵਿੱਚ ਪਾ ਕੇ ਤਾਨੂੰ ਪੀੜੀਏ ਤੇ ਰਤ ਨਹੀਂ ਨਿਕਲਦੀ ਤੇ ਫਿਰ ਦੋ ਮੁਤਬਾਦ ਕੀ ਜਾਂਦੇ ਨੇ ਜਦ ਤੱਕ ਕਿਸੇ ਸੰਤ ਗੁਰੂ ਦੀ ਸਰਦੀ ਨਾ ਜਾਓਗੇ ਤਦ ਤੱਕ ਇਹਨਾਂ ਦਾ ਤੁਹਾਨੂੰ ਪਤਾ ਨਹੀਂ ਸੋ ਸੰਤਾਂ ਦੀ ਸੰਗਤ ਇਸ ਵਾਸਤੇ ਕੀ ਹੁੰਦੀ ਹੈ ਤੇ ਕੋਠੀ 'ਚ ਜੇ ਗਲਤ ਰਸਤੇ ਤੇ ਇਹ ਠੀਕ ਤੇ ਗਲਤ ਇਰਾਜ ਹੀ ਭਾਵੇਂ ਲੱਖ ਵਾਰਾ ਪਈ ਜਾ ਕੋ ਤੇ ਜੇ ਸ਼ੁੱਧ ਲਿਖੀ ਗਈ ਹੈ ਤੇ ਸ਼ੁੱਧ ਰਹਿ ਹੀ ਇਹ ਕਹਦੇ ਵਜੇ ਸਿੰਤੂ ਹੁੰਦੀ ਆ ਇਹ ਜਿਹੜੀ ਬਾਣੀ ਹੈ ਨਾ ਇਹ ਜੜ ਦਾ ਲੱਗ ਕੇ ਜੜ ਹੋ ਜਾਂਦੀ ਹੈ ਤੇ ਚੇਤਨ ਨੂੰ ਲੱਗ ਕੇ ਚੇਤਨ ਹੋ ਜਾਂਦੀ ਹੈ ਕਦ ਤੇ ਲੈ ਜੋ ਪ੍ਰਭ ਕਾ ਸਿਮਰਨ ਕਰ ਬਣਾ ਬਸਾ ਹੈ ਕੰਦ ਜੜ ਵਸਤੂ ਹੈ ਉਹ ਬਾਣੀ ਜੜ ਵਸਤੂ ਬਣ ਜਦੋਂ ਬੰਦੇ ਨਾਲ ਲੱਗੇਗੀ ਬੰਦਾ ਜਿੱਦਨ ਮਸੂਆ ਪਟਕ ਪਟਕ ਬੋਲਣ ਲੱਗਦਾ ਹੈਗਾ ਆਪਣਾ ਬਕੈ ਸਿਮਰਨ ਕਰਨ ਦਾ ਬਸ ਜਦ ਨਾ ਲੱਗੇ ਜੜ ਹੋ ਜਾਂਦੀ ਤੇ ਚੇਤਨ ਦਾ ਲੱਗ ਕੇ ਜੇਤਨ ਹੋ ਜਾਏਗਾ ਹਾਂ ਇਹ ਬੜੇ ਮਜ਼ਮੂਨ ਜਿਹੜੇ ਨੇ ਨਾ ਇਹ ਬੜੇ ਥੋੜੇ ਜਾ ਉਸੇ ਤਰ੍ਹਾਂ ਦੇ ਨੇ ਜਿਹੜਾ ਠੀਕ ਜਾਂ ਬੜਾ ਹੋਰ ਤਰ੍ਹਾਂ ਦੇ ਮੈਂ ਅੱਗੇ ਚੱਲਦਾ ਹਾਂ ਮੇਰਾ ਮਤਲਬ ਸਿਰਫ ਕਹਿਣ ਤੋਂ ਇਹ ਸੀ ਕਿ ਸੰਤਾਂ ਦੀ ਸੰਗਤ ਜਿਹੜੀ ਹੈ ਨਾ ਇਹ ਪੋਥੀਆਂ ਦੀ ਸੰਗਤ ਨਾਲ ਹਜ਼ਾਰ ਹਾ ਦਰਜਾ ਚੰਗੀ ਹੋਇਆ ਤੇ ਤੀਸਰੀ ਸੰਗਤ ਹੈ ਆਤਮਾ ਪਰਮਾਤਮਾ ਦੀ ਸੰਗਤ ಎಥಾತ್ವ ಉಸಿ ಸಂಗತ ये फिर संतान संगतों या कुछ आत्मा से परमात्मा का फर्क ही है क्या है परमात्मा आत्मा से परमात्मा के फर्क ही है परमात्मा ते आत्मा सिर्फ इना फर्क है जेड़ा मेरे बिच है वो मेरा आत्मा है मेरा आत्मा कला तो जरा परमात्मा है परमीन वड्डा आत्मा है जो सारे व्यापक है उसका नाम है परमात्मा आत्मा परमात्मा एको करा जब मैं जानागा सर्वभूत आत्म की खोज है तो खावे ना है जब मैं समझ लागा कि मेरा आत्मा दूजे में है फिर तो अवस्था हो जाती कि किस हो मुझो दूजा नजर ना ये बड़ी ऊंची स्टेज है यह सब तो उची हो जाए वो फिर ओरे गुरु का भेद का गुरु की भी ओरी सिख भी हो जाती है ਉਹ ਉਸੇ ਤਰ੍ਹਾਂ ਦਾ ਹੀ ਹੋ ਜਾਂਦਾ ਸੋ ਤੀਸਰੀ ਸੰਗਤ ਜਿਹੜੀ ਹੈ ਨਾ ਇਹ ਆਤਮਾ ਦੇ ਪ੍ਰਮਾਤਮਾ ਦੀ ਸੰਗਤ ਹੈ ਸੋ ਸੰਤਾਂ ਦੀ ਸੰਗਤ ਹੈ ਨਾ ਜਿਹੜੀ ਇਹ ਸਭ ਤੋਂ ਚੰਗੀ ਹੈ ਇਹ ਸਾਨੂੰ ਪਹਿਲਾਂ ਇਹ ਦੋ ਸੰਗਤਾਂ ਨੇ ਨਾ ਜਿਹੜੀਆਂ ਇਹ ਤੀਸਰੀ ਸੰਗਤ ਦੀ ਤਿਆਰੀ ਹਨ ਇਹ ਦੋ ਸੰਗਤਾਂ ਤੀਸਰੀ ਸੰਗਤ ਦੀ ਤਿਆਰੀ ਹਨ ਸੋ ਤਦੇ ਮਹਾਰਾਜ ਨੇ ਬਾਣੀ ਦੇਖਿਆ ਨਾ ਭਾਈ ਤੁਸੀਂ ਪਹਿਲਾਂ ਤੇ ਚੰਗੀਆਂ ਪੁਸਤਕਾਂ ਪੜੋ ਤੇ ਫਿਰ ਸੰਤਾਂ ਨੂੰ ਮਿਲ ਕੇ ਤੇ ਕੀ ਕਰਿਆ ਕਰੋ ਅੱਜ ਕੱਲ ਦੇ ਸੰਤਰੀ ਫਟੇਜਾ ਦੇ ਖਲੋਤੀ ਗੁਰਮਰ ਦੇ ਪਾਈ ਮਾਸਟਰ ਖਾਂਦੇ ਤੇ ਸਿਨੇਮਾ ਵੇਖਦੇ ਯਾਰੋ ਕੀ ਤੁਹਾਡਾ ਭਲਾ ਕਰ ਚੋਰੀ ਵਾਲੀ ਠੱਗੀ ਜੇ ਮੈਂ ਕਰਾਂਗਾ ਤਾਂ ਤੁਹਾਨੂੰ ਮੈਂ ਕੀ ਆਖ ਸਕਣਾ ਵੀ ਤੁਸੀਂ ਇਸ ਕੰਮ ਨੂੰ ਛੱਡਿਓ ਰਾਮਨ ਜਿਹੜੇ ਇਹ ਗੱਲਾਂ ਕਰਦੇ ਸਨ ਮਹਾਰਾਜ ਲਿਖਿਆ ਸੰਤਾਂ ਨੂੰ ਮਿਲ ਕੇ ਕਰੋ ਕੀ 400 ਵੀ ਕਰੋ ਠੱਗੀ ਕਰੋ ਨਾ ਕਹਿੰਦੇ ਸੰਤ ਜਵਾ ਮਿਲ ਹਰ ਜਸ ਔਰ ਜਦੋਂ ਸੰਤਾਂ ਨੂੰ ਮਿਲੋ ਹਰੀ ਜਪ ਗਾਇਆ ਕਰੋ ਆਇਨੇ ਕੁੱਕੇ ਨਾਮ ਧਾਰੀਏ ਫਤਗੁਰ ਦੇ ਨਾਲ ਪਿੰਡ ਮੁਲਕੋਂ ਆਏ ਹੋਏ ਨੇ ਇਹਨਾਂ ਨੂੰ ਵਾਵਾ ਦਿਨ ਹੋਏ ਨੇ ਆਇਆਂ ਨੂੰ ਤੁਸੀਂ ਇਹਨਾਂ ਦੇ ਕਦੇ ਕੋਈ ਸਵਾਲ ਕੀਤਾ ਇਹਨਾਂ ਕੋਲ ਗਏ ਕਿ ਪੁੱਛਿਆ ਕਰੋ ਸਬਤ ਸੁਰ ਦਾ ਮੇਲ ਕਿਸ ਤਰ੍ਹਾਂ ਕਰੀਦਾ ਜਿਹੜੀਆਂ ਰੋਟੀਆਂ ਖਵਾ ਕੇ ਸਾਨੂੰ ਇੱਥੋਂ ਘਰ ਛੱਡਣਾ ਜੇ ਕੁਝ ਇਹਨਾਂ ਕੋਲ ਪੁੱਛਿਆ ਕਰੋ ਸਬਤ ਸੁਰ ਦਾ ਮੇਲ ਕਿਸ ਤਰ੍ਹਾਂ ਕਰੀਦਾ ਸਤਗੁਰ ਆਏ ਨੇ ਇਹਨਾਂ ਨੂੰ ਪੁੱਛਿਆ ਕਰੋ ਪੰਜ ਦੂਨ ਕਿਸ ਤਰ੍ਹਾਂ ਵਸ ਕਰੀਦੇ ਨੇ ਕਦੇ ਨਾਮਧਾਰੀਆਂ ਨੂੰ ਪੁੱਛਿਆ ਜੇ ਸਵਾਲ ਕੀਤਾ ਜੇ ਵੀ ਆ ਤੁਹਾਡੀ ਮਾਲਾ ਦੇ 108 ਬਣ ਕੇ ਕਿਉਂ ਨੇ ਇਹਦੇ 115 ਬਣ ਕੇ ਕਿਉਂ ਨਹੀਂ ਇਹਦੇ 117 ਬਣ ਕੇ ਕਿਉਂ ਨਹੀਂ ਇਹਦੇ 133 ਬਣ ਕੇ ਕਿਉਂ ਨਹੀਂ ਜਦੋਂ ਸੰਤਾਂ ਨੂੰ ਮਿਲੇ ਹੋਈਆਂ ਗੱਲਾਂ ਕਰਿਆ ਕਰੋ ਇਹ ਨਾ ਆਖਿਆ ਕਰੇ ਸੰਤ ਜੀ ਤੁਹਾਡੀ ਬਾਤ ਹੀ ਦਬਾਅ ਆ ਕੇ ਮੇਰੇ ਮੁੰਡਾ ਹੀ ਮੰਗ ਲਿਓ ਐ ਵੀ ਕੋਈ ਕੰਮ ਨਹੀਂ ਮੁੰਡਾ ਵੀ ਉਹ ਨਹੀਂ ਮੰਗ ਪੈਣਾ ਭਾਉ ਜੀ ਨੇ ਕੋਈ ਚਾਰ ਪੈਸੇ ਉਹਦਾ ਮੁੰਡਾ ਨਹੀਂ ਮੰਗਿਆ ਜਾਏਗਾ ਖੜਾ ਹੋਏ ਰੁਪਈਆ ਜਿੱਥੋਂ ਮਰਜ਼ੀ ਦੇ ਸੌਦਾ ਲੈ ਲਓ ਮੁੰਡਾ ਕੰਮ ਤੇ ਲੱਗਾ ਚਾਰ ਪੈਸੇ ਨੇ ਆਪੇ ਮੰਗਿਆ ਜਾਏਗਾ ਸੰਤਾਂ ਗੁਰੂਆਂ ਕੋਲ ਇਹ ਗੱਲਾਂ ਨਹੀਂ ਕਰੀਆਂ ਸੰਤਾਂ ਗੁਰੂਆਂ ਕੋਲ ਆਤਮਾ ਦੀ ਗੱਲ ਕਰਿਆ ਕਰੋ ਕਿ ਹੇ ਸੱਚੇ ਪਾਤਸ਼ਾਹ ਐਡੀ ਦੂਰੋਂ ਦੇਸ਼ੋਂ ਆਇਓ ਕੁਝ ਨਾ ਕੋਈ ਸਾਡੇ ਆਤਮਾ ਨੂੰ ਸਵਾਰ ਜੋ ਗੁਰੂ ਮੌਲਾ ਹੀ ਸਿਰਫ ਆਤਮਾ ਸਵਾਰਨ ਵਾਸਤੇ ਬਾਅਦ ਦੇ ਕੰਮ ਤੇ ਤੁਸੀਂ ਇੱਥੇ ਹੋਰ ਬੜੇ ਕਰ ਲਿਓ ਜਿਵੇਂ ਮਰਜ਼ੀ ਜੇ ਕਰੀ ਜਾਓ ਸੰਤ ਜਨਾ ਮਿਲ ਹਰ ਜਸ ਗਾਏ ਫੇਰ ਕੀ ਹੋਏਗਾ ਜੇ ਹਰੀ ਜਸ ਗਾਓਗੇ ਤੇ ਫਿਰ ਇੱਕ ਜਨਮ ਦੇ ਨਹੀਂ ਆਹ ਜਨਮ ਦੇ ਨਹੀਂ ਕੋਟ ਜਨਮ ਕੇ ਕਈ ਜਨਮ ਕਾ ਕੀਟ ਪਤੰਗ ਦਾ ਕਈ ਜਨਮ ਕਾ ਜ਼ਮੀਨ ਕਰਨ ਦਾ ਇਹ ਜਿਹੜੇ ਜਨਮ ਤੋਂ ਸਤਾਦੇ ਨੇ ਨਾ ਇਹ ਕੋਟ ਜਨਮ ਕੇ ਦੁੱਖ ਦੁਆਇਓ ਤੇ ਫਿਰ ਇਸ ਜਨਮ ਚ ਜਿਹੜੀ ਤੁਹਾਡੀ ਖਾਸ਼ ਹੋਏਗੀ ਜੋ ਚਾਹਤ ਸੋਈ ਮਨ ਪਾਏ ਫਿਰ ਤੁਹਾਡੀ ਇਹ ਵਿਸਾ ਹੋ ਜਾਏਗੀ ਕਰ ਕਿਰਪਾ ਹਰੀ ਨਾਮ ਦਵਾਇਓ ਕਿਉਂ ਉਹ ਸਰਬ ਸੁਖ ਹਰ ਨਾਮ ਵਡਾਈ ਤੇ ਇਹ ਸਾਰੀਆਂ ਚੀਜ਼ਾਂ ਕਿਸ ਤਰ੍ਹਾਂ ਆਉਂਦੀਆਂ ਨੇ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਨਾਲ ਨਾਨਕ ਮਤ ਪਾਈ ਨਾਨਕ ਕਹਿੰਦਾ ਉਹ ਦੁਨੀਆ ਜਿਹੜੀਆਂ ਚੀਜ਼ਾਂ ਨੇ ਮੇਰੇ ਗੁਰੂ ਦੀ ਕਿਰਪਾ ਨਾਲ ਮੇਰੇ ਵਿੱਚ ਆਈਆਂ ਉਹਦੀ ਕਿਰਪਾ ਨਾਲ ਮੈਨੂੰ ਮਤ ਆਈ ਤੇ ਮੈਂ ਤਾਂ ਸੰਤਾਂ ਦੀ ਸੰਗਤ ਕੀਤੀ ਤੇ ਉਹਨਾਂ ਕੋਲੋਂ ਆ ਗੱਲਾਂ ਪੁੱਛੀ ਮਹਾਰਾਜ ਨੇ ਬਾਣੀ ਲਿਖਿਆ ਸੰਤ ਮਿਲਿਆ ਕੁਝ ਸੁਣੀਐ ਸੰਤ ਮਿਲਣਾ ਮੈਂ ਕਹੀ ਮੇਰੇ ਵਰਗੇ ਸੰਤਾਂ ਕੋਲ ਵੀ ਆ ਕੇ ਨਾ ਤੇ ਆਪ ਹੀ ਟਰ ਆਪੇ ਗੱਲਾਂ ਕਰਦੀਆਂ ਕਰ ਜੀ ਮੈਂ ਇਹ ਕੰਮ ਕਰਨਾ ਦਾ ਜੀ ਮੈਂ ਇਹ ਉਹ ਪੁਰਾਣੀ ਪੋਥੀ ਦੇ ਦਿੱਤੀ ਆਇਆ ਕੀ ਕਰਨੇ ਇਹਨਾਂ ਕੋਲ ਆਪਣੀਆਂ ਤੇਰੀਆਂ ਗੱਲਾਂ ਅੱਗੇ ਤੇਰੇ ਕੋਲ ਹੈ ਸਿਆਣੇ ਦਾ ਇਹ ਕੰਮ ਹੈ ਬਜ਼ੁਰਗਾਂ ਕੋਲ ਜਾ ਕੇ ਉਹਨਾਂ ਦੀਆਂ ਗੱਲਾਂ ਸੁਣ ਉਹ ਵੀ ਆਪਣੀਆਂ ਦੇ ਉਹਦੇ ਕੋਲ ਅੱਗੇ ਨੇ ਤੇ ਉਹਨਾਂ ਦੀ ਸੁਣੇਗਾ ਤੇ ਉਹਦਾ ਖਜ਼ਾਨਾ ਜ਼ਿਆਦਾ ਹੋ ਜਾਏਗਾ ਆਪਣੀ ਅੱਗੇ ਅੱਗੇ ਦੇ ਕੋਲ ਤੇ ਉਹਨਾਂ ਦੀ ਸੁਣ ਕੇ ਤੇ ਅੱਗੇ ਉਹਦਾ ਵਾਦਾ ਹੋ ਜਾਏਗਾ ਉਹਦੇ ਨਾਲ ਵੀ ਸੰਤ ਮਲੈਕ ਸੁਣੀਆ ਸੁਣੀਆ ਰੱਬ ਦੀ ਗੱਲ ਗੁਰੂ ਕਾ ਜਸ ਅਸੰਤ ਚਮੰਡੇ ਵਾਲੇ ਗੱਲ ਵੀ ਸਨ ਹੋਰ ਕੀ ਕਰਦੇ ਮੇਰੇ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਸਾਧਕ ਸਿੱਖ ਜਦੋਂ ਕਰਦੇ ਸਤਿਗੁਰਾਂ ਦਾ ਬਚਨ ਕਰਨਾ ਕਿਸੇ ਨੇ ਬਹਿ ਕੇ ਗੱਲਾਂ ਕਰਨੀਆਂ ਤੇ ਉਹਨੂੰ ਆਖਣਾ ਗੁਰਮੁਖਾ ਕੋਈ ਕਿਉਂ ਗੱਲਾਂ ਕਰਨਾ ਆਪਣੀਆਂ ਜਬਾਰਾਂ ਵੀ ਖੋਖਰੀਆਂ ਕਰਨਾ ਤੇ ਸਾਗਜਾਂ ਵੀ ਕਰਨਾ ਤੇ ਗੁਰੂ ਦਾ ਬਚਨ ਕਰ ਉਹਨੇ ਫਿਰ ਵੀ ਨਾ ਮੁੜਨਾ ਤੇ ਉਹਨੂੰ ਆਖਣਾ ਗੁਰਮੁਖਾ ਤੂੰ ਜੇ ਇੱਥੇ ਨਹੀਂ ਫਿਰ ਬਹਿ ਕੇ ਹੋਰ ਗੱਲ ਕੋਈ ਕਰ ਸਕਦੇ ਤੇ ਥੋੜੀ ਜਾ ਉਹਨੇ ਫਿਰ ਵੀ ਜਾਣਾ ਕਈ ਬੜੇ ਗੁਰਮੁਖ ਹੁੰਦੇ ਨੇ ਪੈਰਾਂ ਤੋਂ ਬੰਨ ਕੇ ਛੱਡਦੇ ਨੇ ਗੁਰੂ ਨੂੰ ਸੱਤਾਂ ਨੇ ਆਖਣਾ ਚਲੋ ਜੀ ਜੋਤ ਉਹ ਫੇਰ ਉਹਨਾਂ ਆਖਣਾ ਚੰਗਾ ਭਾਈ ਗੁਰਮਖਾ ਜੇ ਤੂੰ ਨਹੀਂ ਨਾ ਕਰਨਾ ਤਾਂ ਹੱਦਾ ਫਿਰ ਤੂੰ ਜਿੱਤਿਆ ਨੇ ਅਸੀਂ ਹਾਰੇ ਫਿਰ ਅਸੀਂ ਇੱਥੋਂ ਉੱਠ ਕੇ ਤੁਰ ਜਾਂਦੇ ਪਰ ਗੱਲ ਦੂਜੀ ਵੀ ਹੈ ਉਹ ਆਂਦੇ ਨੇ ਬੇਗਲ ਕਹਨ ਨਾ ਜਾਈ ਹੋਰ ਗੱਲਾਂ ਨਹੀਂ ਉਹ ਕਹਿੰਦੇ ਮਾਰ ਜਾਂ ਗੱਲਾਂ ਵਾਲਾ ਉਹਨਾਂ ਦਾ ਸ਼ਾਨ ਨਹੀਂ ਜਾਂਦਾ ਸੰਤ ਮੇਰਾ ਪਿੱਛੇ ਸੁਣਿਆ ਕੁਝ ਸੁਣੋ ਤੇ ਕਈਆ ਕਈਏ ਕੀ ਆਪਣੀਆਂ ਗੱਲਾਂ ਨਹੀਂ ਆਪਣੇ ਦਿਲ ਦੇ ਸ਼ੰਕੇ ਕੀ ਆਪਣੇ ਦਿਲ 'ਚ ਜਿਹੜੇ ਸ਼ੰਕੇ ਨੇ ਨਾ ਉਹ ਕਬੋ ਸੰਤਾਂ ਗੁਰੂਆਂ ਦੇ ਸੰਤ ਮਿਲਿਆ ਕਿ ਸੁਣੀਐ ਤਰਿਆ ਤੇ ਕਹਿੰਦੇ ਨੇ ਮਿਲੇ ਅਸੰਤ ਮਸਤ ਕਰ ਲੈ ਜੇ ਖੋਟਾ ਬੰਦਾ ਮਿਲੇ ਚੁੱਪ ਕਰ ਜਾਓ ਬੋਲਤ ਬੋਲਤ ਵਧੇ ਜਕਾਰਾ ਤੇ ਫਿਰ ਬੋਲੇ ਕਿਆ ਕਰੇ ਵਿਚਾਰਾ ਬੋਲਦਿਆ ਬੋਲਦਿਆ ਓਏ ਅੱਗ ਜਿਹੜੀ ਹੈ ਨਾ ਅੱਗ ਅੱਗ ਉੱਥੇ ਲੱਗਦੀ ਹੈ ਜਿੱਥੇ ਕੱਖ ਹੋਣ ਕੱਖਾਂ ਵਿੱਚ ਤੁਸੀਂ ਅੱਗ ਦਾ ਤਿਆਰਾ ਖੋਦੇ ਹੋ ਕੱਪ ਪੱਕੜ ਸਾਰੇ ਕੱਖ ਬਾਲਦਾ ਰਹੇ ਪਰ ਉਹ ਸਾਗ ਨੂੰ ਜਿੱਥੇ ਕੱਖ ਨਹੀਂ ਨਾ ਧਰਤੀ ਤੇ ਧਰ ਛੱਡੋ ਤੇ ਦਸਾਂ ਮਿੰਟਾਂ ਬਾਅਦ ਆਪੇ ਹੀ ਪੁੱਜ ਜਾਏਗੀ ਸੀ ਉਹਨੂੰ ਫੂਕ ਮਾਰਨ ਦੀ ਲੋੜ ਨਹੀਂ ਕੁਝ ਕਰਨ ਦੀ ਸੰਧੂ ਉਹਨੇ ਆਪੇ ਹੀ ਪੁੱਜ ਜਾਣਾ ਉਹ ਸਜਣੋ ਸੰਤਾਂ ਨੂੰ ਵੇਖ ਕੇ ਚੁੱਪ ਅਸੰਤਾਂ ਨੂੰ ਵੇਖ ਕੇ ਚੁੱਪ ਕਰੋ ਸੰਤਾਂ ਦੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਤੇ ਅਸੰਤਾਂ ਨਾਲ ਇਸ ਤਰ੍ਹਾਂ ਦਾ ਵਿਵਹਾਰ ਕਰਨਾ ਚਾਹੀਦਾ ਉਹ ਸਾਧੂ ਦੀ ਸੰਗਤ ਜਿਹੜੀ ਹੈ ਨਾ ਇਹ ਸਭ ਤੋਂ ਉੱਚੀ ਸੰਗਤ ਹੈ ਦੂਸਰੇ ਦਰਜੇ ਦੀ ਜਿੱਥੋਂ ਤੱਕ ਹੋਏ ਸਾਧ ਸੰਗਤ ਜਦੀ ਮੈਂ ਤੁਹਾਨੂੰ ਆਖਣਾ ਸਾਧ ਸੰਗਤ ਤੇ ਸਾਧ ਸੰਗਤ ਜਦੋਂ ਭੋਗ ਪੈ ਜਾਣਾ ਨਾ ਕਿੱਥੋਂ ਆਇਆ ਗੁਰਦੁਆਰੇ ਤੇ ਆਖਿਆ ਕੀ ਹੈ ਆਗਰ ਗਿਆ ਪੰਜ ਸੱਤ ਸੱਤ ਬੰਦੇ ਲੈ ਕੇ ਨਾ ਉਥੋਂ ਮੁਲਕੋਂ ਗੱਲ ਕੀ ਕਰ ਰਿਹਾ ਉਹ ਗੁਰੂ ਆਇਆ ਹੀ ਆਪਣੇ ਆਪ ਨੂੰ ਭਾਣ ਵਾਲਾ ਨਾਮ ਧਾਰੀਆਂ ਦਾ ਨਾਲੇ ਚੌਰ ਕਰਾਦਾ ਹੀ ਨਾਲੇ ਮੱਥੇ ਗਿਆ ਸਾਧ ਸੰਗਤ ਜਦੋਂ ਵਿਦਿਆ ਕਰਦਾ ਜਿਹੜਾ ਰਾਜ